ਚੌਪਈ ਸੁਨੋ ਭੂਪ ਇਕ ਕਹੋ ਕਹਾਣੀ ਕਿਨਹੂ ਸੁਣੀ ਨਾ ਆਗੇ ਜਾਣੀ ਭੂਪ ਸੋ ਬਸਤਰ ਸੈਨ ਇਕ ਸੋ ਹੈ ਤਾਂ ਕੇ ਸਾਹਮਣਾ ਨਰਾਧਿਪ ਕੋ ਹੈ ਧਾਮ ਸੋ ਬਸਤਰ ਮਤੀ ਤਿਹ ਨਾਰੀ ਬਸਤਰਾਵਤੀ ਨਗਰੂ ਜਿਆਰੀ ਅਵਲ ਚੰਦ ਤੇ ਠਾ ਇਕ ਰਾਵਤ ਰਾਣੀ ਸੁਨਾ ਏਕ ਦਿਨ ਗਾਵਤ ਵਧ ਗਿਓ ਤਾਸੋ ਐਸ ਸਨੇਹਾ ਜਸ ਸਾਮਨ ਕੋ ਬਰਸਦ ਮੇਹਾ ਏਕ ਜਤਨ ਤੇ ਨਾਰ ਬਨਾਇਓ ਪਠਾਇ ਸਕੀ ਤੇ ਬੋਲ ਪਠਾਇਓ ਕਾਮ ਪੋਤਾ ਸੋ ਦ੍ਰਿੜ ਕੀਨਾ ਭਾਂਤ ਭਾਂਤ ਪੀਅ ਕੋ ਰਸ ਲੀਨਾ ਰਾਜ ਪਾਠ ਸਭ ਹੀ ਸੋ ਵਿਸਾਰਿਓ ਤਾਂ ਕੇ ਹਾਥ ਵੇਚ ਜੀ ਅਡਾਰਿਓ ਸਭ ਅਤੀਤ ਗ੍ਰਹਿ ਨਿਵਤ ਪਠਾਏ ਵਸਤਰ ਭਗਉ ਹੈ ਤਿਸ ਪਹਿਰਾਏ ਆਪੋ ਵਸਤਰ ਭਗਉ ਹੈ ਤਾਰਿਕਾ ਹੈ ਜਾਤ ਭਈ ਤੇ ਸਾਥ ਨੇ ਕਰ ਕੈ ਚੋਬਦਾਰ ਕਿਨਹੂ ਨਾ ਹਟਾਈ ਸਭ ਹਿਨ ਕਰ ਜੋਗੀ ਠਹਰਾਈ ਜਬ ਬਹੁ ਜਾਤ ਕੋਸ ਬਹੁ ਪਈ ਤਬ ਰਾਜੈ ਪਾਛੈ ਸੁਧ ਲਈ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 351 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਇਸ਼ਕ ਤੰਬੋਲ ਸ਼ਹਿਰ ਜਾ ਸੋਖ ਹੈ ਇਸ਼ਕ ਤੰਬੋਲ ਨਰਸਤਾ ਕੋ ਹੈ ਇਸ਼ਕ ਪੇਜ ਦੇ ਤਾ ਕੀ ਰਾਣੀ ਸੁੰਦਰ ਦੇਸ ਦੇਸ ਮਹਿ ਜਾਨੀ ਕਾਜੀ ਬਸਤ ਏਕਤਾ ਭਾਰੋ ਆਰ ਫਦੀਨ ਨਾਮ ਉਜਿਆਰੋ ਸੁਤਾ ਜੀਵ ਤੁਲ ਨਿਸਾ ਤਮਨ ਕੀ ਸਸ ਕੀ ਸੀ ਦੁੱਤ ਲਗਤ ਜਮਨ ਕੀ ਤਾਹ ਗੁਲਜ਼ਾਰ ਰਾਏ ਇੱਕ ਨਾਮਾ ਥਕਤ ਰਹਾਦ ਨਿਰਖਤ ਜਿਹ ਬਾਮਾ ਸੋ ਕਾਜੀ ਕੀ ਸਤਾ ਨਿਹਾਰਾ ਮਦਨ ਬਾਣ ਤਨ ਤਾਹੇ ਪ੍ਰਹਾਰਾ ਹਿਤੂ ਜਾਨ ਇੱਕ ਸਖੀ ਬੁਲਾਈ ਤਾ ਕਹ ਕਹਾ ਭੇਦ ਸਮਝਾਈ ਜੋ ਤਾ ਕਹ ਤੈ ਮੋਹਿ ਮਿਲਾਵੈ ਮੁਖ ਮੰਗੈ ਸੋਈ ਵਰ ਪਾਵੈ ਸਖੀ ਗਈ ਤਬ ਹੀ ਤਾ ਕੇ ਪ੍ਰਾਤੀ ਓਨ ਮਿਲਾਏ ਦੇਵ ਤਿਨ ਸੁਭ ਮਾਤੀ ਭਾਂਤ ਭਾਂਤ ਦੁਹ ਕਰੇ ਬਿਲਾਸਾ ਤਾਜ ਕਰ ਮਾਤ ਪਿਤਾ ਕੋ ਤਰਾਸਾ ਅਸ ਗੀ ਅਟਕ ਤਮਨ ਪਰ ਤਰਨੀ ਜੋਰ ਨਾ ਸਖਤ ਪਲਕ ਸੋ ਬਰਨੀ ਰਹਿ ਦਿਵਸ ਤੇ ਪ੍ਰਭਾ ਨਿਹਾਰੈ ਧੰਨ ਜਨਮ ਕਰ ਆਪਨ ਵਿਚਾਰੈ ਤਨ ਤਨ ਤਮਨ ਦਿਵਸ ਵਟ ਭਾਗੀ ਜਿਹ ਦਿਨ ਲਗਨ ਤੁਮਾਰੀ ਲਾਗੀ ਅਬ ਕਛ ਐਸੋ ਭਾਵ ਬਨਈਐ ਜਿਹ ਛਲ ਪੀਏ ਕੇ ਸੰਗ ਸਿਧਈਐ ਬੋਲ ਭੇਦ ਸਭ ਪਿਆ ਸਿਖਾਇਓ ਰੋਮ ਨਾਸ ਤੇ ਬਦਨ ਲਗਾਇਓ ਸਭ ਹੀ ਕੇਸ ਦੂਰ ਕਰ ਡਾਰੇ ਪੁਰਖ ਨਾਰ ਨਹਿ ਜਾਤ ਵਿਚਾਰੇ ਸਭ ਤਰੀ ਭੇਸ ਧਰਾ ਪ੍ਰੀਤਮ ਜਬ ਠਾਡਾ ਪਇਓ ਅਦਾਲਤੀ ਮੈਂ ਤਬ ਕੈ ਮੁਰ ਚਿਤ ਕਾਜੀ ਸੁਤ ਲੀਨਾ ਮੈਂ ਚਾਹਤ ਤਾ ਕਉ ਪਤਿ ਕੀਨਾ ਕਾਜੀ ਕਾੜ ਕਿਤਾਬ ਨਿਹਾਰੀ ਦੇਖ ਦੇ ਕਰ ਇਹ ਉਚਾਰੀ ਜੋ ਆਵੈ ਆਪਨ ਹੋਵੇ ਰਾਜੀ ਤਾ ਕਾ ਕਹਿ ਨਾ ਸਕਤ ਕਚ ਕਾਜੀ ਯਹ ਹਮਰੇ ਸੁਤ ਕੀ ਪੀਦਾਰਾ ਹਮ ਯਾ ਕੀ ਕਰ ਹੈ ਪ੍ਰਤਿਪਾਰਾ ਭੇਦ ਅਭੇਦ ਜੜ ਕਛੂ ਨਾ ਜੀਨੀ ਨਿਰਕਦ ਸ਼ਾਹ ਮੋਹਰ ਕਰੀ ਦੀਨੀ ਮੋਹਰ ਕਰਾਏ ਧਾਮ ਵਾ ਗਇਓ ਪੁਰਸ਼ ਭੇਸ ਧਰ ਆਵਤ ਭਇਓ ਜਬ ਦਿਨ ਦੁਤੀਏ ਕਚਹਿਰੀ ਲਾਗੀ ਪਾਦਸ਼ਾਹ ਬੈਠੇ ਬੜ ਭਾਗੀ ਕਾਜੀ ਕੋਟਵਾਰ ਥੋ ਜਹਾਂ ਪੁਰਖ ਭੇਸ ਧਰ ਆਇਓ ਤਹਾਂ ਸੰਗ ਸੁਤਾ ਕਾਜੀ ਕੀ ਆਨੀ ਸ਼ਾਹ ਸੁਣਤ ਇਹ ਭਾਂਤਿ ਬਖਾਨੀ ਨਿਰਖੋ ਕਾਜ ਸੁਤਾ ਮੋਹ ਬਰਾਇ ਪੈ ਰੀਜ ਮਦਨ ਪਤੀ ਕਰਾਂ वह मोहर हजर तह दिखाई जो स्त्री वह आप कराई निरखत मोहर सभा सब हसी काजी सुता मितवा ग्रह बसी काजी हूँ चुप है कर रहा न्याय किया तैसा फल लहा दोहरा ਇਹ ਛਲ ਸੋ ਕਾਜੀ ਛਲਾ ਬਸੀ ਮਿੱਤਰ ਕੇ ਧਾਮ ਲਖਣ ਤਿਰਤ ਚਤੁਰਾਨ ਕੋ ਹੈ ਨਾ ਕਿਸੀ ਕੋ ਕਾਮ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 352 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਸੁਨੋ ਰਾਜ ਇੱਕ ਕਥਾ ਉਚਾਰੋ ਜੀ ਤੁਮਰੇ ਕੋ ਭਰਮ ਨਿਵਾਰੋ ਵਿਸ਼ਨਾਵਤੀ ਨਗਰੇ ਇੱਕ ਦਛਿਨ ਵਿਸ਼ਨ ਚੰਦ ਤਾਹ ਭੂਪ ਵਿਚਛਨ ਉਗਰ ਸਿੰਘ ਤਾ ਛਾਉ ਪਨੇਜੈ ਕਮਨ ਭੂਪ ਪਟ ਤਰ ਤੇਹ ਦਿਜੈ ਸ੍ਰੀ ਰਣ ਝੂਮਕ ਦੇ ਤੇਹ ਬਾਲਾ ਚੰਦਰ ਲਿਓ ਜਾ ਤੇ ਉਜਿਆਲਾ ਸੁੰਭ ਕਰਨ ਕਹਾਉਤੀ ਵਿਵਾਹੀ ਸੋ ਦਿਨ ਏਕ ਨਿਰਖ ਨਿਰਪਚਾਈ ਜਤਨ ਥਕਿਓ ਕਰ ਹਾਥ ਨਾ ਆਈ ਕੋ ਬਢਾਇਆ ਥੀ ਨਰ ਰਾਈ ਦੇਖੋ ਇਹੋ ਅਵਲਾ ਕਾਹੀਆ ਜਿਹ ਕਾਰਨ ਹਮ ਅਸ ਛਲ ਕੀਆ ਰੰਗ ਛੋਰ ਕਰ ਰਾਵ ਨਾ ਭਾਇਓ ਬਹੁ ਭਿਤਨ ਕਹਾ ਤਾਹਾਂ ਪਠਾਇਓ ਸੁਣਤ ਬਚਨ ਚਾਕਰ ਤਹ ਗਏ ਘੇਰ ਲੇਦ ਤਾ ਕੋ ਘਰ ਭਏ ਤਾਕੇ ਪਤ ਕਾ ਹਨਾ ਰਸਾਈ ਭਾਜ ਗਈ ਤ੍ਰਿਯ ਹਾਥ ਨ ਆਈ ਮ੍ਰਿਤਕ ਨਾਥ ਜਬ ਨਾਰ ਨਿਹਾਰਿਓ ਇਹ ਚੰਚਲਾ ਚਰਿਤ ਵਿਚਾਰਿਓ ਕਮਣ ਜਤਨ ਰਾਜਾ ਕਹ ਮਰੀਐ ਆਪਣੇ ਪਦ ਕੋ ਬੈਰੂ ਤਰੀਐ ਲਿਖ ਪਤਿਆ ਪਠਈ ਇਕ ਤਹਾਂ ਬੈਠੋ ਤੋ ਨਰਾਧਿ ਵਿਜਹਾਂ ਜੋ ਮੋਹ ਕਹ ਰਾਣੀ ਤੁਮ ਕਰਹੁ ਤੋ ਮੋਹਿ ਭੂਪ ਆਜ ਹੀ ਬਰਹੁ ਸੁਨਤ ਬਚਨ ਰਿਪ ਬੋਲ ਪਠਾਈ ਪਰ ਕੀ ਤ੍ਰੇ ਰਾਣੀ ਠਹਰਾਈ ਜਿਹ ਤੇ ਵਿਦਤਾ ਕੋ ਗ੍ਰਹਿ ਆਨੋ ਭੇਦ ਭੇਦ ਜੜ ਕਛ ਨਾ ਪਛਾਨੋ ਸੰਗ ਆਪਣੇ ਤਾ ਕੋ ਲੈ ਸੋਇਓ ਚਿਤ ਕੋ ਪਰਮ ਸਕਲੀ ਖੋਇਓ ਕਾਮਾ ਤੁਰ ਵਹਿ ਹਾਥ ਚਲਾਇਓ ਕਾੜ ਕਿਰਪਾਨ ਨਾਰਿ ਤਿਨ ਘਾਇਓ ਰਿਪ ਕਹ ਮਾਰ ਵੈਸੀ ਡਾਰੀ ਤਾ ਪਰ ਤਿਉ ਹੀ ਬਸਤਰ ਸਵਾਰੀ ਆਪ ਜਾਏ ਨਿਜ ਪਤ ਤਨ ਜਲੀ ਨਿਰਖੋ ਚਤੁਰ ਨਾਰ ਕੀ ਭਲੀ ਦੋਹਰਾ ਬੈਰ ਲਿਆ ਨੇ ਨਾਹਿ ਕੋ ਨਿਰਪਕਾ ਦਿਆ ਸੰਘਾਰੇ ਬਹੁਰ ਜਰੀ ਨਿਜਨਾਥ ਸੋ ਲੋਗਣ ਚਰਿਤ ਦਿਖਾਰੇ ਇਤ ਸ੍ਰੀ ਚਰਿਤ੍ਰ ਵਿਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 353 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚਉਪਈ ਸੁਨੋ ਭੂਪ ਇੱਕ ਕਥਾ ਨਵੀਨੀ ਕਿਨਹੂ ਲਖੀ ਨਾ ਆਗੇ ਚੀਨੀ ਰਾਧਾ ਨਗਰ ਪੂਰਬ ਮੈਂ ਜਹਾਂ ਰੁਕਮ ਸੈਣ ਰਾਜਾ ਇਕ ਤਹਾਂ ਸ੍ਰੀ ਦਰਗਾਹ ਮਤੀ ਤ੍ਰੇਤਾ ਕੀ ਨਰੀ ਨਾਗਨੀ ਤੁਲ ਨਵਾ ਕੀ ਸੁਤਾ ਸਿੰਧੁਲਾ ਦੇਪ ਨਿਜੈ ਪਰੀ ਪਦਮਨੀ ਪ੍ਰਕ੍ਰਿਤ ਕਿਹਿਜੈ ਤਹਿਕ ਭਵਾਨੀ ਪਵਨ ਪਨੀਜੈ ਕੋ ਦੂਸਰ ਪਟ ਤਰਤੇ ਦੀਜੈ ਦੇਸ ਦੇਸ ਈਸ਼ਵਰ ਤਹ ਆਵਤ ਆਨ ਕਵਰ ਕਹ ਸੀਸ ਝੁਕਾਵਤ ਭੋਜ ਬਲ ਸਿੰਘ ਤਹਾ ਨਿਰਪਿਆਇਓ ਭੋਜ ਰਾਜ ਤੇ ਜਨਕ ਸੁਆਇਓ ਨਿਰਖ ਲਾ ਦੇ ਦੁਤ ਤਾ ਕੀ ਮਾਨ ਬਚ ਕ੍ਰਮ ਚੇਰੀ ਭੀ ਵਾ ਕੀ ਆਗੇ ਹੁਤੀ ਔਰ ਸੋ ਪਰਨੀ ਅਬ ਇਹ ਸਾਥ ਜਾਤ ਨਹਿ ਬਰਨੀ ਚਿਤ ਮੈਂ ਅਦਕ ਵਿਚਾਰ ਵਿਚਾਰਤ ਸਾਚਰੀ ਪਟੀ ਤਹਾ ਹਵੈ ਆਰਤਿ ਸੁਣ ਰਾਜਾ ਤੈ ਪਰ ਮੈਂ ਅਟਕੀ ਭੂਲ ਗਈ ਸਭ ਹੀ ਸੁਧ ਘਟ ਕੀ ਜੋ ਮੋਹਿ ਅਬ ਤੁਮ ਦਰਸ ਦਿਖਾਵੋ ਅੰਮ੍ਰਿਤ ਢਾਰ ਜਨ ਮ੍ਰਿਤਕ ਜਿਆਵੋ ਸੁਨ ਸਕੀ ਬਚਨ ਕੁਾਰ ਕੇ ਆਤੁਰ ਜਾਤ ਭਈ ਰਾਜਾ ਤਹ ਸਾਤਿਰ ਜੋ ਕਛ ਕਹਿਓ ਕਹਿ ਤਹ ਸੁਨਾਇਓ ਸੁਨ ਬਚ ਭੂ ਬਦ ਕ ਲਲਚਾਇਓ ਚਿੰਤ ਕਰੀ ਕੇਹ ਵਿਦ ਤਹ ਜਈਐ ਕੇ ਛਲ ਸੋ ਤਾ ਕੋ ਹਾਰੀ ਲਈਐ ਸੁਨ ਬਜ ਭੂਖ ਭੂਪ ਕੀ ਭਾਗੀ ਤਾਵ ਤੇ ਅਧਿਕ ਚਟਪਟੀ ਲਾਗੀ ਭੂਪ ਸਖੀ ਤਬ ਤਹੀ ਪਠਾਈ ਸਥਿਤ ਧੂਤੀ ਜਹਾਂ ਸੁਖਦਾਈ ਕਹਾ ਚਰਿਤ ਕਛ ਤੁਮਹਿ ਬਨਾਵਹੁ ਜੇ ਛਲ ਸਦਨ ਹਮਾਰੇ ਆਵਹੁ ਏਕ ਟੋਲ ਤ੍ਰੇ ਕੋਰ ਮੰਗਾਵਾ ਬੈਠ ਚਰਮ ਸੋ ਬੀਚ ਮੜਾਵਾ ਸਥਿਤ ਆਪ ਤਮਨ ਮਹਿ ਭਈ ਇਹ ਛਲ ਧਾਮ ਮਿੱਤਰ ਕੇ ਗਈ ਇਹ ਛਲ ਢੋਲ ਬਜਾਵਤ ਚਲੀ ਮਾਤ ਪਿਤਾ ਸਭ ਨਿਰਖਤ ਅਲੀ ਭੇਵ ਅਪੇਵ ਨਾ ਕਿਨਹੂ ਪਾਇਓ ਸਭ ਹੀ ਇਹ ਵਿਦ ਮੂੰਡ ਮੁੰਡਾਇਓ ਦੋਹਰਾ ਇਹ ਚਰਿੱਤਰ ਤਨ ਚੰਚਲਾ ਗਈ ਮਿੱਤਰ ਕੇ ਧਾਮ ਢੋਲ ਟਮਾਕੋ ਦਇ ਗਈ ਕਿਨਹੂ ਲਖਾ ਨਾ ਬਾਮ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 354 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਪਣਿਉ ਚੌਪਈ ਸੁਣ ਰਾਜਾ ਇੱਕ ਕਥਾ ਅਪੂਰਬ ਜੋ ਛਲ ਕੀਆ ਸੁਤਾ ਨਿਰਪ ਪੂਰਬ ਉਜੰਗ ਤੁਜਾ ਇੱਕ ਭੂਪ ਕਹਾਵਤ ਅਮਿਤ ਦਰਬ ਵਿਪਨ ਪਾ ਦਿਆਵਤ ਅਜਿਤਾਵਤੀ ਨਗਰ ਤੇ ਰਾਜਤ ਅਮਰਾਵਤੀ ਨਿਰਖ ਜਿਹੇ ਲਾਜਤ ਬਿਮਲ ਮਤੀ ਤਾਕੇ ਗ੍ਰਹਿ ਰਾਣੀ ਸੁਤਾ ਬਿਰਾਸ ਦੇ ਪਹਿਚਾਨੀ ਮੰਤਰ ਜੰਤਰ ਤਿਨ ਪੜੇ ਅਪਾਰਾ ਜਿਹ ਸੰ ਪੜੈ ਨ ਦੂਸਰੀ ਨਾਰਾ ਗੰਗ ਹੈ ਜਹਾਂ ਮਿਲਾਨੀ ਤਹੀਵਤੀ ਤਿਨ ਕੀ ਰਾਜਤਾਨੀ ਨਿਰਖ ਪ੍ਰਭਾ ਤੇ ਜਾਤ ਨਾ ਕਹੀ ਰਾਜਤਾਨੀ ਐਸੀ ਤਿਹ ਅਹੀ ਪੂਜ ਧੌਲ ਹਰ ਸੁਧਾਰੇ ਜਿਨ ਪਰ ਬੈਠ ਪਕਰੀਤ ਤਾਰੇ ਮੱਜਨ ਹੈ ਤਹਾਂ ਨਿਰਪਿਆਵਤ ਨਾਏ ਪੂਰਬਲੇ ਪਾਪ ਗਵਾਵਤ ਤਹਾਇਕ ਇਕ ਨਾਨ ਨਰਾਧਿ ਚਲੋ ਜੋ ਬਨਵਾਨ ਸਿਪਾਹੀ ਪਲੋ ਸੋ ਬਿਲਾਸ ਦੇ ਨੈਣ ਨਿਹਾਰਾ ਮਨ ਕਰਮ ਬਚ ਇਹ ਭਾਂਤੀ ਵਿਚਾਰਾ ਕਹਿ ਮੈਂ ਅਬ ਯਾਹੀ ਕਾ ਬਰਹਉ ਨਾ ਤਰ ਬੂੜ ਗੰਗ ਮਹਿ ਮਰਹਉ ਏਕ ਸਖੀ ਲਖੀ ਤੂ ਸਿਆਣੀ ਤਾਸੋ ਚਿਤ ਕੀ ਬਾਤ ਬਖਾਨੀ ਜੋ ਤਾਕੋ ਤੂੰ ਮੁਝੈ ਮਿਲਾਵੈ ਮੁਖ ਮੰਗੈ ਜੋ ਤੋ ਧਨ ਪਾਵੈ ਤਬ ਸਖੀ ਗਈ ਤਵਨ ਕੇ ਗ੍ਰਿਹਾ ਪਰ ਪਾਇਨ ਅਸ ਦਿਓ ਸੰਦੇਹਾ ਰਾਜ ਸੁਤਾ ਤੁਮਰੈ ਪਰ ਅਟਕੀ ਭੂਲ ਗਈ ਤਾ ਕਹਿ ਸੁਧ ਘਟ ਕੀ ਸੁਣ ਨਿਰਪ ਬਚਨ ਭਇਓ ਬਿਸਮੈ ਮਨ ਇਹ ਬਿਲਤਾ ਹੈ ਬਖਾਨੇ ਬੈਨਨ ਆਸ ਕਿਛ ਕਰੀਐ ਬਚਨ ਸਿਆਣੀ ਸ੍ਰੀ ਬਿਲਾਸ ਦੇ ਹਵੈ ਮੁਰ ਰਾਣੀ ਚਉਪਈ ਤੁਮ ਨਿਰਪ ਭੇਸ ਨਾਰ ਕੋ ਧਾਰੋ ਕੂਖਨ ਬਸਤਰ ਅੰਗ ਸੋ ਧਾਰਹੁ ਉਜੰਗ ਤੁਜਾ ਕਹ ਦਇ ਦਿਖਰਾਈ ਫੁਨ ਅੰਗਨਾ ਮਹਿ ਜਾਹੋ ਛਪਾਈ ਦੇ ਬਸਤਰ ਨਾਰ ਕੇ ਧਾਰੇ ਅੰਗਿਆਂ ਗਹਿਰਾ ਗੁਹਿਡਾਰੇ ਭੁਜੰਗ ਤੁਜਾ ਕਹ ਦਈ ਦਿਖਾਈ ਨਿਜ ਅੰਗਨਾ ਮਹਿ ਗਇਓ ਲੁਕਾਈ ਨਿਰਖ ਭੂਪ ਤੇ ਰਹਾ ਲੁਭਾਏ ਵਹਿ ਸਖੀ ਤਹ ਦੇ ਪਠਾਏ ਪ੍ਰਿਥਮੈ ਨਿਰਖਤਾ ਹੈ ਤੁ ਆਵੋ ਬੌਰ ਬਿਹਾ ਕੋ ਬਿਉਤ ਬਨਾਵੋ ਸੁਨਤ ਬਚਨ ਸਾਚਰੀ ਤਹ ਗਈ ਟਾਰ ਘਰੀ ਦਵੈ ਆਵਤ ਪਈ ਤੇ ਮੁਖ ਦੇਹ ਵੈ ਬਚਨੋ ਚਾਰੇ ਸੁਨੋ ਸ਼ਰਵਣ ਦੈ ਭੂਪ ਹਮਾਰੇ प्रथम सुता अपनी तिह दीजै बहरो बहन तमन की लीजै सुनत बहन नृप फेर न कीनो दुहत काट तमन कहा दीनो सुता प्रथम दय ब्याह रचायो नृप को ब्याह नार कर लियायो तब तिन बध तिह जड़ को कीयो दुहता सहित राज हर लियो प्रथम सुता राजा की हरि बहुर नास तिह तन की करी बहुरो छीन राज तिन लीना बर बिलास देही कहा कीना ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 355 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ